ਭਈ ਬਿਰਦ ਸੈਨਿਕ ਨਿਰਵਤ ਸੁਜਾਨਾ ਮਾਨ ਤੇ ਆਮ ਦੇਸ ਜੇ ਨਾਨਾ ਬ੍ਰਹਮੰਜਰੀ ਤਾ ਕੀ ਰਾਣੀ ਸੁੰਦਰ ਭਵਨ ਚਤਰ ਦਸ ਜਾਨੀ ਤਾ ਕਹਿ ਧਾਮ ਏਕ ਸੁਤ ਪਇਓ ਜਾਨ ਕੇ ਰਾਵਿ ਦੁਤਿਓ ਪ੍ਰਗਟਿਓ ਸੁੰਦਰਤਾ ਤੇ ਕਹੀ ਨ ਆਵੈ ਨਿਰਕਤ ਪਲਕ ਨ ਜੋਰੀ ਜਾਵੈ ਤਾਹ ਇਕ ਤਰਨ ਸ਼ਾਹ ਕੀ ਜਾਈ ਜਾ ਕੇ ਛਬ ਨਹ ਜਾਤ ਬਤਾਈ ਕੈ ਸਸ ਤੇ ਰੋਹਨੀ ਇਹ ਜਈ ਆਗੇ ਹਵੈ ਹੈ ਨ ਪਾਛੇ ਭਈ ਰਾਜਕੁਵਾਰ ਜਬ ਤੁਮ ਨਿਹਾਰਿਓ ਮਦਨ ਬਾਣ ਤਨ ਤਾਹੇ ਪ੍ਰਹਾਰਿਓ ਲੱਗੀ ਅਟਕ ਸੁਧ ਬੁਧ ਛੁੱਟ ਗਈ ਤਵਹਿ ਤਰਨ ਮਤਵਾਰੀ ਭਈ ਪਾਂਤ ਪਾਂਤ ਤਨ ਦਰਬ ਲੁਟਾਈ ਅਦਕ ਸਖਨ ਕਹ ਰਹੀ ਪਠਾਈ ਰਾਜਕੁਵਾਰ ਕਿਉ ਹੂ ਨ ਆਏ ਤਾ ਸੋ ਕਰੇ ਨਾ ਮਨ ਕੇ ਭਾਏ ਕਰ ਕਰ ਜਤਨ ਕੁਾਰ ਬਹੁਹਾਰੀ ਕੈਸੋ ਭਜੀ ਮਿੱਤਰ ਨਹਿ ਪਿਆਰੀ ਘਾਇਲ ਫਿਰੈ ਕੁਾਰ ਮਤਵਾਰੀ ਜਾਨ ਕੁ ਮ੍ਰਿਗੀ ਬਿਸਕ ਤਨ ਮਾਰੀ ਰੋਵਤ ਕੁਾਰ ਕਵੂ ਉਠ ਗਾਵੇ ਨਾਜਤ ਕਵੂ ਬਚਨ ਸੁਣਾਵੇ ਮਿੱਤਰ ਮਿਲਾਏ ਦੇ ਮੋਹਿ ਕੋਈ ਜੋ ਮੁਖ ਮੰਗੈ ਦਇਓ ਤੇ ਸੋਈ ਏਕ ਸਖੀ ਇਹ ਭਾਂਤ ਉਚਾਰੋ ਸੁਨੋ ਮਿੱਤਰਨੀ ਬਚਨ ਹਮਾਰੋ ਜੋ ਤੋਹਿ ਕਉ ਤਵ ਮਿੱਤਰ ਮਿਲਾਉ ਤਉ ਕਹਾਂ ਤਉ ਤੇ ਵਰ ਪਾਉ ਸ਼ਾਹ ਸੁਤਾ ਜਬ ਯੋ ਸੁਨ ਪਾਵਾ ਜਨਕ ਬਹੁਰ ਬਪ ਮੈਂ ਜੀਏ ਆਵਾ ਨਿਤਨੀ ਅਦਕ ਬਨੋ ਧਨ ਪਾਇਓ ਜਾਨ ਕਰ ਅੰਮ੍ਰਿਤ ਮ੍ਰਿਤ ਕੇ ਆਇਓ ਤਾਸੋ ਲਗਨ ਕੁਾਰ ਕੀ ਹੁਤੀ ਤਾਸੋ ਭੇਸ ਧਾਰ ਕੇ ਸੁਤੀ ਰਾਜ ਗ੍ਰਹਿਣ ਮੈਂ ਕਿਆ ਭਿਆਨਾ ਭਾਗਤ ਭਈ ਬਚਨ ਬਿਦ ਨਾਨਾ ਨ੍ਰਿਪ ਸੁਤ ਤ੍ਰਿਏ ਜੋ ਤਿਹਾਰੇ ਪਈ ਮੈਂ ਤਿਨ ਤੁਮਰੇ ਤਾਂ ਪਠਈ ਤੁਮ ਤਿਹ ਤ੍ਰਿਏ ਕੋ ਚਿਤ ਚੁਰਾਇਓ ਅਬ ਚਲ ਕੁਾਰ ਕਰੋ ਮਨ ਭਾਇਓ ਜਬ ਨ੍ਰਿਪ ਸੁਤ ਐਸੇ ਸੁਨ ਪਾਈ ਚੱਲਿਓ ਨ ਪਨਹੀ ਪਾਏ ਚੜਾਈ ਭੇਦ ਭੇਦ ਜੜ ਕਛ ਨ ਵਿਚਾਰਾ ਆਇਓ ਸ਼ਾਸਤਾ ਕੈ ਦੁਆਰਾ ਦੀਆ ਬੁਝਾਏ ਦਇਓ ਆਗੇ ਤ੍ਰੀ ਆਵਤ ਪਇਓ ਅੰਧੇਰੇ ਘਰ ਪੀਏ ਚਿਤ ਅਟਕਾ ਜਾਸੋ ਸੋ ਜਾਣੀ ਕਾਮ ਕਿਰਿਆ ਸੋ ਕਸ ਠਾਨੀ ਕਾਮ ਕਰਤਾਮ ਸਿਧਾਰਿਓ ਮੂਰਖ ਕਛ ਨਾ ਵਿਚਾਰ ਵਿਚਾਰਿਓ ਦੀਆ ਬੁਝਾਏ ਤ੍ਰਿਏ ਰੋਜ ਬੁਲਾਵੇ ਕਾਮ ਕੇਲ ਕਰ ਕੁਤੀ ਕੁਮਾਵੇ ਦੇਨ ਕਹਾ ਸੋ ਦੂਤੀਆ ਦੀਨਾ ਕਾਮ ਭੋਗ ਨਿਰਭ ਸੁਤ ਤਨ ਕੀਨਾ ਤਿੰਨ ਜੜ ਭੇਦ ਅਭੇਦ ਨਾ ਪਾਇਓ ਇਹ ਛਲ ਆਪਣੋ ਮੁੰਡਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 311 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਜੋਗ ਸੈਨ ਰਾਜਾ ਇਕ ਆਤੇ ਵਾਲੇ ਹਰ ਅਨੇਕ ਜੀਤੇ ਜਿਨ ਦਾਲ ਮਲ ਸ੍ਰੀ ਸੰਨਿਆਸ ਮਤੀ ਦਾਰਾ ਘਰ ਅਦਿਕ ਚਤੁਰ ਤ੍ਰਿਹੁਤੀ ਗੁਣਨਕਾਰੀ ਕੇਤਕ ਦਿਨਨ ਜਨ ਸੁਧ ਪਈ ਸਿੱਖਿਆ ਰਾਮ ਬਿਰਾਗੀ ਦਈ ਬੜਤ ਬੜਤ ਸੋ ਭਇਓ ਤਰਨ ਜਬ ਆਤਹੀ ਸੁੰਦਰ ਹੋਤ ਭਇਓ ਤਬ ਕਹਾ ਇਕ ਹੁਤੀ ਜਾਟ ਕੀ ਦਾਰਾ ਅਟਕ ਰਹੀ ਲਖ ਰਾਜ ਕੁਮਾਰਾ ਨਿਸ ਦਿਨ ਸਦਨ ਤਮਨ ਕੇ ਜਾਵੇ ਨਿਰਭ ਸੁਧ ਤਾਹੇ ਚਿਤ ਨਹਿ ਲਿਆਵੇ ਤਾਤੇ ਤਰੁਣੀ ਦੁਖ ਤੇ ਆਤੀ ਭਈ ਚਿਤ ਮੈਂ ਚਿਤ ਵਿਚਾਰੇ ਕਈ ਤਬ ਤਨ ਇਹ ਵਿਚਾਰ ਵਿਚਾਰਾ ਨੇ ਤਨ ਭੇਸ ਜੋਗ ਕੋ ਧਾਰਾ ਜੋਗ ਭੇਸ ਤਰ ਤੇਹ ਗ੍ਰਹਿ ਗਈ ਜੰਤਰ ਮੰਤਰ ਸਿਖਵਤ ਬਹੁ ਭਈ ਤਾਕੋ ਲੈ ਚੋਰ ਕਰ ਚਿੱਤਾ ਔਰ ਹਰਾ ਗ੍ਰਹਿ ਕੋ ਸਭ ਬਿਤਾ ਇੱਕ ਦਿਨ ਯੋ ਤੇ ਸਾਥ ਉਚਾਰੋ ਜਾਣਤ ਜੋਗੀ ਸਭੈ ਉਠਾਰੋ ਇੱਕ ਦਿਨ ਇਕਲ ਜੋ ਮੋਹ ਚੱਲੈ ਕੌਤਕ ਲਖੋ ਸਕਲ ਤੁਮ ਭਲੈ ਦੋਹਰਾ ਅਬ ਲਗ ਜਗਤ ਮਸਾਨ ਕੋ ਨਾਹਿ ਨਿਹਾਰਾ ਨੈਨ ਅਬ ਜੁਗਿਆ ਕੇ ਹੇਤ ਤੇ ਦਿਖੈ ਹੈ ਭਾਖੇ ਬੈਨ ਚਉਪਈ ਜਬ ਨਿਸਪਈ ਅਰਧ ਅੰਧਿਆਰੀ ਤਬ ਨਿਰਭਸੁਤ ਇਹ ਭਾਂਤ ਵਿਚਾਰੀ ਇਕਲੋ ਜੋਗੀ ਸਾਥ ਸਦਾਇ ਹੈ ਉਠਤ ਮਸਾਨ ਨਿਰਖ ਘਰ ਆਏ ਹੈ ਜਗਤ ਭਇਓ ਜੋਗੀ ਕੇ ਸੰਗਾ ਅੰਤਰੀ ਚਰਿਤ੍ਰ ਕੋ ਲਖਿਓ ਨ ਢੰਗਾ ਵੈ ਏਕ ਲੋ ਗਇਓ ਤਿਹ ਸਾਥਾ ਸ਼ਸਤਰ ਅਸਤਰ ਗਹਿ ਲਇਓ ਨ ਹਾਥਾ ਜਬ ਦੋ ਗਏ ਗਹਰ ਮਨ ਮਾਹੀ ਜਹ ਕੋ ਨੁਖ ਤੀਸਰੋ ਨਾਹੀ ਤਬ ਅਬਲਾ ਇਹ ਭਾਂਤ ਉਚਾਰਾ ਸੁਨੋ ਕੋ ਅਰਜੂ ਬਚਨ ਹਮਾਰਾ ਤ੍ਰਿਯ ਬਾਚ ਕਹਿ ਜੜ ਪ੍ਰਾਨਨ ਕੀ ਆਸਾ ਤਜ ਕਹਿ ਰੁਚਿ ਮਾਨ ਆਓ ਮੋਹਿ ਕੋ ਭਜ ਕਹਿ ਤੋਹਿ ਕਾਟ ਕਰੈ ਸਤ ਖੰਡਾ ਕਹਿ ਦੈ ਮੋਰ ਭਗ ਬਿਖੈ ਲੰਡਾ ਰਾਜ ਕੁਾਰੇ ਆਤੀ ਤਵ ਡਰਾ ਕਾਂ ਭੋਗ ਤੇ ਤ੍ਰਿਏ ਸੰਗ ਕਰਾ ਏ ਛਲ ਸਹਿ ਵਾਕੋ ਛਲ ਗਈ ਰਾਏ ਬਿਰਾਗਿਆ ਭੋਗਤ ਪਈ ਅੰਤ ਤ੍ਰਿਯਨ ਕੇ ਕਿਨੂ ਨਾ ਪਾਇਓ ਵਿਦਨਾ ਸਿਰਜ ਬਹੁਰ ਪਛਤਾਇਓ ਜਿਨੇ ਕੀਓ ਸਗਲ ਸੰਸਾਰੋ ਵੈ ਪਛਾਨ ਭੇਦ ਤ੍ਰਿਯ ਹਾਰੋ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 312 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸਵਰਨ ਸੈਨ ਇਕ ਸੁਨਾ ਨਿਰਪਾਲਾ ਜਾ ਕੇ ਆਠ ਸਹਿਬਾਲਾ ਬਿਸਮਤੀ ਤਾ ਕੇ ਇਕ ਨਾਰੀ ਜਾਤ ਨਾ ਜਿਹ ਕੀ ਪ੍ਰਵਾਹ ਉਚਾਰੀ ਨਾਇਨ ਏਕ ਤਿਨ ਨਿਰਵਤ ਨਿਹਾਰੀ ਰੂਪ ਮਾਨ ਗੁਣ ਮਾਨ ਵਿਚਾਰੀ ਤਾ ਕਹ ਪਗਰ ਸਦਨ ਲੈ ਆਇਓ ਕਾਮ ਭੋਗ ਤੇ ਸਾਥ ਕਮਾਇਓ ਤਾਕੂ ਲੈ ਇਸਤਰੀ ਨਿਰਪ ਕਰੋ ਪਾਂਤ ਪਾਂਤ ਤੇ ਸਾਧ ਬਿਹਰੋ ਤਾ ਤ੍ਰੇ ਕੀ ਕੁਟੇਵ ਨਹ ਜਾਈ ਅਵਰਨ ਸਾਥ ਰਮੈ ਲਪਟਾਈ ਇੱਕ ਦਿਨ ਅਰਧ ਨਿਸਾ ਜਬ ਪਈ ਜਾਰ ਧਾਮ ਨਾਇਨ ਵਹ ਗਈ ਚੌਕੀਦਾਰਨ ਗਹਿ ਤਾ ਕੋ ਲੀਏ ਨਾਕ ਕਾਟ ਕਰ ਬੋਰ ਛਾੜ ਦੀਏ ਨਾਇਨ ਕਟੀ ਨਾਕ ਲੈ ਕੈ ਕਰ ਫਿਰ ਆਈ ਨਿਰਪ ਕੇ ਭੀਤਰ ਘਰ ਤਾਵ ਨਿਰਪ ਰੋਮ ਮੂਡ ਬੇ ਕਾਜਾ ਗਿਓ ਤੁਰਤੂ ਉਸਤਰਾ ਰਾਜਾ ਤਬ ਤਿਨ ਵਹਿ ਉਸਤਰਾ ਦੀਓ ਜਾ ਪਰ ਬਾੜਨਾ ਹੂੰ ਕੀਓ ਨਿਰਖ ਨਿਰਵਤ ਦੇ ਅਦਗਰੇ ਸਾਇਓ ਗਹਿ ਤਾ ਕੀ ਓਰ ਚਲਾਇਓ ਤਬ ਤਰੀਏ ਹਾਇ ਹਾਇ ਕਹਿ ਉਠੀ ਕਾਟ ਨਾਗ ਰਾਜਾ ਜੂ ਸੁੱਟੀ ਤਬ ਰਾਜਾ ਹੇਰਨ ਤੇ ਤਾਇਓ ਸਰੂਨ ਪੁਲਤ ਲਖ ਮੁਖ ਵਿਸਮਾਇਓ ਹਾ ਹਾ ਪਦ ਤਬ ਨਿਰਵਤ ਵਿਚਾਰਾ ਮਹਿ ਨੈ ਐਸੋ ਭੇਦ ਵਿਚਾਰਾ ਨਿਰਖਉ ਤਾ ਕੀ ਚਤਰਾਈ ਰਾਜਾ ਮੂਨ ਬੁਰਾਈ ਦਈ ਦੋਹਰਾ ਭੇਦ ਭੇਦ ਕੋ ਤਿਨ ਨਿਰਵਤ ਕੀਆ ਨਾ ਹਿਰਦੈ ਵਿਚਾਰ ਤਾਹੇ ਬੁਰਾਈ ਸਿਰ ਦਈ ਨਾਕ ਕਟਾਈ ਨਾਰੇ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 313 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਭਿਉ ਚੌਪਈ ਦਛਨ ਸੈਣ ਸੋ ਦਛਨ ਨਿਰਪ ਇਕ ਸ਼ਾਸਤਰ ਸਿਮਰਤ ਜਾਣਤ ਥੋ ਨਿਕ ਸਦਨ ਸੋ ਦਛਨ ਦੇ ਤਿਹ ਧਾਰਾ ਜਨ ਸਸ ਚੜਿਓ ਗगन ਮੰਝਾਰਾ ਅਪਰਮਾਨ ਰਾਣੀ ਕੀ ਥੀ ਛਬ ਨਿਰਖ ਪ੍ਰਭਾ ਜਿਹ ਰਾਤ ਭਾਨ ਦਾਬੇ ਰਾਜਾ ਅਦਕ ਆਸਕਤ ਤਾ ਪਰ ਜਿਹ ਪਦ ਆਲੇ ਪੰਖਰੀ ਕਮਲਕਾਰੇ ਤਹਾਂ ਸ਼ਾਹ ਕੀ ਹੁਤੀ ਦੁਲਾਰੀ ਤਿਨ ਰਾਜਾ ਕੀ ਪ੍ਰਵਾ ਨਿਹਾਰੀ ਸ੍ਰੀ ਸੋ ਕੁਮਾਰ ਦੇ ਤਿਹ ਨਾਮਾ ਜਿਹ ਸੀ ਭਈ ਨਾ ਮਹਿ ਮਹਿ ਬਾਮਾ ਚਿਤ ਮੈਂ ਸ਼ਾਹ ਸੁਤਾ ਜੋ ਕਹਿਓ ਜਬ ਤੇ ਹੀਰ ਅਟਕ ਮਨ ਰਹਿਓ ਕੌਣ ਜਤਨ ਜਾਤੇ ਨਿਰਪ ਪਾਉ ਚਿਤ ਤੇ ਤ੍ਰੀ ਪਹਿਲੀ ਬਿਸਰਾਉ ਬਸਤਰਤਿ ਉੱਤਮ ਸਕਲ ਉਤਾਰੇ ਮੇਖਲਾਤ ਤਨ ਮੋ ਪਟ ਧਾਰੇ ਤਾਕੇ ਤੂੰ ਦਵਾਰ ਪਰ ਡਾਰਿਓ ਇਸਤਰੀ ਪੁਰਖ ਨਾ ਕਿਨਹੂ ਵਿਚਾਰਿਓ ਕੇਤਕ ਦਿਵਸ ਬੀਤ ਜਬ ਗਏ ਲਖਨ ਨਗਰ ਨਿਕਸਤ ਪ੍ਰਭ ਭਏ ਪਾਖਾ ਸੁਨਨ ਸਵਨ ਕੀ ਕਾਜਾ ਅਤਿਥ ਭੇਸ ਧਰ ਨਿਕਸਿਓ ਰਾਜਾ ਤਿੰਨ ਤ੍ਰਿਏ ਭੇਸ ਅਤਿਥ ਕੋ ਤਰ ਕੈ ਬਚਨ ਉਚਾਰਿਓ ਨਿਰਪੈ ਨਿਹਾਰਿਕੈ ਕਹਾ ਪਇਓ ਰਾਜਾ ਮੂਰਖ ਮਤ ਕਉ ਭਲੀ ਬੁਰੀ ਜਾਣਤ ਨਹਿ ਗਤ ਕਉ ਦੁਰਾਚਾਰ ਰਾਣੀ ਜੋ ਕਮਾਵੈ ਤਾ ਕੇ ਧਾਮ ਨਿਤਿਆ ਨਿਰਪਜਾਵੈ ਜੜ ਇਹ ਲਖਤ ਮੋਰ ਹਿਤਕਾਰ ਨੇ ਸੋ ਨਿਤ ਸੋਤ ਸੰਗ ਲੈ ਯਾਰਨ ਨਿਰਪਿਆ ਧੁਨ ਸ਼ਰਵਣਨ ਸੁਨ ਪਾਈ ਪੂਛਤ ਭਇਓ ਤਿਸੀ ਕਹਾ ਜਾਈ ਅਥਿਤ ਨਿਰਪਤ ਹਾਂ ਕੋ ਕਿਆ ਕਰੈ ਜੋ ਤੁਮ ਕਹੋ ਸੋ ਵਿਧਿ ਪਰ ਹਰੈ ਇਹ ਨਿਰਭਜੋਗ ਨਾ ਐਸੀ ਨਾਰੀ ਚਈਏ ਧਾਨੀ ਕੇ ਤੁਰਤ ਨਿਕਾਰੀ ਭਲੋ ਨਾ ਗਮਨ ਕਰੋ ਤਾਕੇ ਸਿੰਧ ਦੁਰਾਚਾਰ ਤ੍ਰੀ ਕਰਤ ਜੋ ਨਿਸ ਦਿਨ ਇਨਕੇ ਜੋਗ ਏਕ ਤ੍ਰਿਯ ਅਹੀ ਏਕ ਸ਼ਾਹ ਕੇ ਜਾਈ ਕਹੀ ਜਿਉ ਇਹ ਨਿਰਪ ਪੁਰਖਨ ਕੋ ਰਾਜਾ ਤਿਉ ਵਹੁ ਨਾਰ ਤ੍ਰਿਯਨ ਸਿਰ ਤਾਜਾ ਜੋ ਵਾਕੋ ਰਾਜਾ ਗ੍ਰਹਿ ਲਿਆਵੈ ਰਾਜ ਪਾਠ ਤਬ ਸਕਲ ਸੁਹਾਵੈ ਤਾਹੇ ਲਖੇ ਤ੍ਰੀ ਸਭ ਦੁਰ ਜਾਹੀ ਜਿਮ ਉਡਗਨ ਰਵ ਕੀ ਪਰਛਾਈ ਜਬ ਰਾਜਾ ਇਹ ਬਿਦ ਸੁਨ ਪਾਇਓ ਇਹ ਮਤੋ ਜੀ ਮਾਜ ਪਕਾਇਓ ਦੁਰਾਚਾਰੀ ਇਸਤਰੀ ਪਰ ਹਰੋ ਨਿਜ ਤ੍ਰੀ ਸ਼ਾਹ ਸੁਤਾ ਲੈ ਕਰੋ ਪ੍ਰਾਤੈ ਕਾਲ ਧਾਮ ਜਬ ਆਇਓ ਨੇਗੀ ਮਹਾਤਨ ਬੋਲ ਪਠਾਇਓ ਸ਼ਾਹ ਸੁਤਾ ਜਿਹ ਤੇ ਵਿਦ ਲਈ ਰਾਣੀ ਡਾਰ ਹਿਰਦੈ ਤੇ ਦਈ ਦੋਹਰਾ ਇਹ ਚਰਿਤ੍ਰ ਤਾ ਚੰਚਲਾ ਤਾ ਕੋ ਚਰਿਤ ਦਿਖਾਏ ਨਿਜ ਤ੍ਰਿਯ ਸਾਥ ਤੁਰਾਏ ਹਿਤ ਆਪਨ ਭਜਿਓ ਬਨਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 314 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸ਼ਹਿਰ ਟਾਵਾ ਗੰਗ ਤੀਰ ਜਹਾ ਪਾਲ ਸੋ ਪਛਮ ਹੁਤੇ ਨਿਰਵਤਤਾ ਨਾਰ ਸੋ ਪਛਮ ਦੇ ਤਾਕੇ ਘਰ ਸ੍ਰੀ ਨਾਗਨੀ ਨਰੀ ਨ ਸਰਬਰ ਬਾਢੀਏ ਕ੍ਰਾਨੀਏ ਖੇਰਾ ਮਦਨ ਦੇਹ ਤਬ ਹੀ ਤੇ ਘੇਰਾ ਅਦਕ ਨੇਹ ਤੇ ਸਾਥ ਵਢਾਇਓ ਰਾਜਾ ਕੋ ਚਿਤ ਤੇ ਵਿਸਰਾਇਓ ਐਸੀ ਰਸ ਗੀਤਾ ਸੋ ਨਾਰੀ ਜਾਂ ਤੇ ਪਤ ਤਨ ਪ੍ਰੀਤ ਵਿਸਾਰੀ ਗੇਰੂ ਘੋਰ ਪਾਨ ਕਰ ਲਿਓ ਮੁਖ ਤੇ ਡਾਰ ਲਖਤ ਨਿਰਪ ਦਿਓ ਜਾਨਾ ਸਰੂਣ ਬਦਨ ਤੇ ਬਮਾ ਨਿਰਪ ਮਨ ਮੈਂ ਇਹ ਸੂਲਨ ਛਮਾ ਆਤਿਆ ਤੁਰ ਹੋਇ ਬੈਦ ਬੁਲਾਏ ਚਿਹਨ ਰੋਗ ਤੇ ਨਾਰ ਸੁਨਾਏ ਤਬ ਤਿਨ ਪੀ ਘੇਰੂ ਪੁਨ ਡਾਰਾ ਹਸਰੋਣ ਪਮਾ ਸਭ ਹੁਣ ਵਿਚਾਰਾ ਤਬ ਪਦ ਸੋ ਇਮਨਾਰ ਵਿਚਾਰੋ ਆਵ ਕਹ ਮਰੀ ਵਿਚਾਰੋ ਰਾਣੀ ਕਾਹਤ ਨਿਰਵਤ ਸੋ ਕਰਿਯੋ ਮੇਰੋ ਬਹੁ ਨ ਬਦਨ ਨਿਹਰਿਓ ਔਰ ਸਖੀ ਕਾਹੂ ਨਾ ਦਿਖਈਓ ਰਾਣੀ ਜਾਇ ਜਾਰ ਘਰ ਆਈਓ ਸਾਚ ਬਚਨ ਜੜ ਸੁਣ ਤੂ ਚਰਕੈ ਦਮ ਕਹ ਰੋਗੀ ਜਨ ਮਰ ਕੈ ਆਂਸੂ ਬੁਲਦੇ ਅੱਖੀਆਂ ਪਤ ਪਈ ਤਬ ਹੀ ਜਾਰ ਸਾਥ ਉੱਠ ਗਈ ਆਖ ਭੂਤ ਨਿਰਭੇਰੈ ਕਹਾ ਉਹਾ ਨਾ ਅੰਗ ਤਵਨ ਕੋ ਰਹਾ ਤਬ ਸਖੀਆਂ ਇਹ ਭਾਂਤ ਚਾਰਿਓ ਭੇਦ ਭੇਦ ਪਸ ਨਿਰਪ ਵਿਚਾਰਿਓ ਰਾਣੀ ਗਈ ਸਦੇਹ ਸਵਰਗ ਕਹਾ ਛੋਰ ਗਈ ਹਮ ਕਉ ਕਤ ਮਹਿ ਮਹਾ ਮੂਰਖ ਸਾਚ ਹੈ ਲਹਿ ਲਈ ਦੇਹ ਸਹਿਤ ਸੁਰਪੁਰ ਤ੍ਰਿਯ ਗਈ ਜੇ ਜੇ ਪੁੰਨਵਾਨ ਹੈ ਲੋਗਾ ਤੇ ਤੇ ਹੈ ਇਹ ਗਤ ਕੇ ਜੋਗਾ ਜਿਨ ਇੱਕ ਚਿਤ ਹੋਵੇ ਕਰਿ ਹਰਿ ਧਿਆਇਓ ਹੁਣ ਤਾਂ ਕੇ ਕਾਲ ਨਿਕਟ ਨਹਿ ਆਇਓ ਇਕ ਚਿਤ ਜੋ ਧਿਆਵਤ ਹਰਿ ਭੈ ਦੇਹ ਸਾਧ ਸੁਰਪੁਰ ਤੇ ਗਏ ਭੇਦ ਭੇਦ ਕੀ ਕਿਰਿਆ ਨਾ ਪਾਈ ਮੂਰਖ ਸਤ ਹੈ ਠਹਰਾਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 315 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ